ਕਿ ਅਸੀਂ ਜੀਵਾ ਦੇ ਨਾਲ ਰਸਨਾ ਰਾਮ ਸਭ ਕੋਈ ਕਹੈ ਪਰ ਕਹਿੰਦੇ ਹਨ ਗੁਰਮੁਖ ਭੇਦ ਵਿਰਲਾ ਕੋ ਲਹੈ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਰਾਮ ਦਾ ਨਾਮ ਜਪੀ ਜਾਂਦੇ ਹਨ ਪਰ ਆਰਾਮ ਨਹੀਂ ਆ ਰਿਹਾ ਬਿਮਾਰੀ ਨੂੰ ਰਾਮ ਨਹੀਂ ਆ ਰਿਹਾ ਹੁਣ ਅਸੀਂ ਨਾਮ ਧਾਰੀਏ ਅਸੀਂ ਠੇਕੇਦਾਰ ਜ਼ਿਆਦਾ ਨਾਮ ਦੇ ਹਾਂ ਅਸੀਂ ਇਹ ਕਿਸੇ ਨੂੰ ਕੁਝ ਨਹੀਂ ਕਹਿਣਾ ਅਸੀਂ ਇਸ ਵਪਾਰ ਨੂੰ ਸੋਚਣਾ ਹੈ ਸਾਡਾ ਦੂਸਰੇ ਸਿੱਖਾਂ ਨਾਲ ਇਸ ਗੱਲ ਤੇ ਬਹਿਸ ਬੈਸਾ ਹੋ ਜਾਂਦਾ ਉਹ ਕਹਿੰਦੇ ਕਿ ਤੁਸੀਂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਉਹ ਕਹਿੰਦੇ ਤੁਸੀਂ ਦੇਹਧਾਰੀ ਗੁਰੂ ਨੂੰ ਨਹੀਂ ਮੰਨਦੇ ਇਸ ਬਹਿਸ ਦੇ ਵਿੱਚ ਬਾਦ ਵਿਵਾਦ 'ਚ ਅਸੀਂ ਆਪਣਾ ਟਾਈਮ ਖਰਾਬ ਕਰ ਲੈਨੇ ਜੇ ਅਸੀਂ ਦੇਹਧਾਰੀ ਗੁਰੂ ਵਾਲੇ ਅਸੀਂ ਇਸ ਚੀਜ਼ ਨੂੰ ਵਿਚਾਰ ਨਾ ਦੇਖੀਏ ਕਿ ਅਸੀਂ ਕਿੰਨਾ ਕੁ ਸਤਿਗੁਰੂ ਜਗਜੀਤ ਸਿੰਘ ਦਾ ਸਤਿਗੁਰੂ ਜਗਜੀਤ ਸਿੰਘ ਜੀ ਨੇ ਕਾਫੀ ਹੁਕਮ ਨਰਮ ਨਰਮਾਈ ਕਰਕੇ ਇਹ ਉਹਨਾਂ ਦੀ ਰਜਾ ਹੈ ਸਤਿਗੁਰੂ ਰਾਮ ਸਿੰਘ ਜਿਹੜਾ ਕੋਈ ਸਿੱਖ ਗਲਤੀ ਕਰਦਾ ਸੀ ਜਾਂ ਕੋਈ ਢਿੱਲਾ ਪੈਂਦਾ ਸੀ ਉਸ ਨੂੰ ਸਲੋਤਰ ਨਾਲ ਵੀ ਸੋਧਦੇ ਸਨ ਜਦੋਂ ਸਤਿਗੁਰ ਜੀ ਗਏ ਹਰਦੁਆਰ ਅਧਕੁੰਬੀ ਤੇ ਸੰਗਤ ਥੋੜੀ ਹੈ ਮੈਂ ਕੁਝ ਥੋੜਾ ਜਿਹਾ ਕਥਾ ਵਾਰਤਾ ਨਾ ਜ਼ਿਆਦਾ ਅਰਜ ਕਰਨੀ ਹੈ ਤੇ ਸ਼ਬਦ ਇਹ ਨੌਜਵਾਨ ਸਾਡੇ ਬਖਸ਼ਿਸ਼ ਹੈ ਸਤਿਗੁਰਾਂ ਦੀ ਸਤਿਗੁਰਾਂ ਨੇ ਬੂਟੇ ਲਾਏ ਹਨ ਅਸੀਂ ਪੁਰਾਣੇ ਬੰਦੇ ਜਿੱਥੇ ਕੋ ਸਾਨੂੰ ਜਿੱਦਾਂ ਦਾ ਸਿੱਧਾ ਸਾਦਾ ਸ਼ਬਦ ਸਿਖਾਇਆ ਅਸੀਂ ਉਹ ਪੜ੍ਹਦੇ ਹਾਂ ਇਹਨਾਂ ਨੂੰ ਬੱਚਿਆਂ ਨੂੰ ਸਤਿਗੁਰਾਂ ਨੇ ਵਿਦਿਆ ਦੇ ਕੇ ਰਾਗ ਦੇ ਵਿੱਚ ਸੁਰ ਤਾਰ ਦੇ ਵਿੱਚ ਬਹੁਤ ਨਿਪੁੰਨਤਾ ਬਖਸ਼ੀ ਤੋਂ ਇਸ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਕਦੇ ਮੌਕਾ ਸੀ ਅੱਜ ਤੋਂ ਮੇਰਾ ਖਿਆਲ 27 28 ਸਾਲ ਪਹਿਲੇ ਸੰਤ ਕੁਲਦੀਪ ਸਿੰਘ ਜੀ ਸਿੱਧਾ ਸਾਦਾ ਮੇਰੇ ਨਾਲ ਤਬਲਾ ਵਜਾਉਣਾ ਮੈਂ ਸਿੱਧੇ ਸਾਦੇ ਸ਼ਬਦ ਪੜ੍ਹਨੇ ਪਰ ਸਾਧ ਸੰਗਤ ਬੈਠ ਕੇ ਨਾਮ ਜਪਦੀ ਸੀ ਉਸ ਨਾਮ ਦੀ ਮਹਿਮਾ ਨਾ ਅਸੀਂ ਜਸ ਕਰਦੇ ਸੀ ਉਹ ਹੁਣ ਤੱਕ ਤੁਸੀਂ ਕੈਸ ਦਾ ਸੁਣਦੇ ਹੋ ਇਹ ਜੋ ਪੁਰਾਤਨ ਸਾਡੀ ਚੀਜ਼ ਆਸਥਾ ਆਮ ਮਜ਼ਮਾ ਵਿੱਚ ਆਸਥਾ ਜਿਸ ਨੂੰ ਕਹਿੰਦੇ ਹਨ ਸਰਦਾ ਜਿਸ ਨੂੰ ਕਹਿੰਦੇ ਹਨ ਉਸ ਦਾ ਅਭਾਵ ਹੋ ਰਿਹਾ ਹੈ ਜਿਹੜੀ ਗੁਰਬਾਣੀ ਮਸ਼ੀਨਾਂ ਵਿੱਚ ਪ੍ਰਵੇਸ਼ ਕਰਦੀ ਜਾਂਦੀ ਹੈ ਹਿਰਦੇ ਖਾਲੀ ਹੁੰਦੇ ਜਾਂਦੇ ਮੈਂ ਸੁਣਿਆ ਆਪਣੇ ਲੜਕੇ ਤੋਂ ਕਹਿੰਦੇ ਵੀ ਇੱਕੇ ਸੀਡੀ ਦੇ ਵਿੱਚ ਉਹਨਾਂ ਗ੍ਰੰਥ ਸਾਹਿਬ ਵਿੱਚ ਉਹਦੇ ਨਾਂ ਕੀ ਉਹਦੇ ਭਰ ਦਿੱਤਾ ਮੈਂ ਉਹਨੂੰ ਹੱਸ ਕੇ ਕਿਹਾ ਮੈਂ ਕਿਹਾ ਕੀ ਫਾਇਦਾ ਹੋਏਗਾ ਇਹਦਾ ਤੁਸੀਂ ਇਹ ਤੋਂ ਪਾਠ ਕਰਿਆ ਕਰੋਗੇ ਜਾਂ ਕੋਈ ਸਿੱਖਿਆ ਲਿਆ ਕਰੋਗੇ ਜਦੋਂ ਇਹ ਨਾ ਟੇਪ ਵਿੱਚ ਆਇਆ ਸੀ ਨਾ ਸੀਡੀ ਵਿੱਚ ਆਇਆ ਸੀ ਉਦੋਂ ਅਸੀਂ 100 ਪਤਰਾ ਰੋਜ਼ ਦਾ ਪਾਠ ਕਰਕੇ ਅਸੀਂ ਕੰਮ ਤੇ ਦਿਹਾੜੀ ਲਾਉਣ ਜਾਂਦੇ ਸੀ ਸੱਤਾਂ ਅੱਠਾਂ ਮੀਲਾਂ ਤੇ ਉਹ ਬਾਣੀ ਸਾਡੇ ਹਿਰਦੇ ਦੇ ਵਿੱਚ ਉਹ ਧਸ ਗਈ ਮੁਕਾਬਲਾ ਹੁੰਦਾ ਸੀ ਪਾਠਾਂ ਦਾ ਭਈ ਕਿਹਨੇ ਕਿੰਨੇ ਕੀਤੇ ਮਹੀਨੇ ਦੇ ਤੇ ਇਹ ਗੱਲ ਅੱਜ ਤੋਂ 50 60 ਸਾਲ ਪਹਿਲੀ ਹੈ ਕਿ ਮੈਂ ਉਦੋਂ ਵੀ ਚਾਰ ਪਾਠ ਗ੍ਰੰਥ ਸਾਹਿਬ ਦੇ ਕਰਦਾ ਸੀ ਮਹੀਨੇ ਦੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜ਼ਿਕਰ ਵੀ ਆਪਣੇ ਬਚਨਾਂ 'ਚ ਇੱਥੇ ਕਿਤੇ ਕਰ ਚੁੱਕੇ ਉਹ ਬਖਸ਼ਿਸ਼ ਉਹਨਾਂ ਦੀ ਹੈ ਉਹਨਾਂ ਵੱਲੋਂ ਵੈਸੇ ਇੱਕ ਪਾਠ ਕਰਨ ਦਾ ਹੁਕਮ ਹੈ ਜਿੱਥੇ ਸਾਨੂੰ ਹੋਰ ਵਿਦਿਆ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਗੁਰਬਾਣੀ ਛੁਣੇ ਹੀ ਆਇਆ ਸੀ ਰਾਗ ਹੈ ਨਾਦ ਹੈ ਬਾਹਰ ਆਈ ਨਹੀਂ ਹੁਕਮ ਨਾ ਬੂਝਿਆ ਜਾਏ ਪਰ ਇਸ ਤੋਂ ਇੱਕ ਉੱਚੀ ਸਟੇਜ ਹੈ ਜਿੱਥੇ ਮਹਾਰਾਜ ਕਹਿੰਦੇ ਹਨ ਕਬ ਕੋ ਮੇਲੇ ਪੰਜ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੇ ਮੇਲਤ ਚੁੰਤ ਖਿਨ ਪਲ ਚਸਾ ਲਾਗੇ ਤਬ ਲਗ ਮੇਰਾ ਮਨ ਰਾਮ ਸਮਾਰ ਮੈਂ ਉਹਨਾਂ ਚਿਰ ਭਜਨ ਕਰਨ ਲਾ ਪੈਣਾ ਤੋ ਰਹੋ ਵਿਚਾਰ ਇਹ ਸਤਿਗੁਰੂ ਜੀ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਬਾਣੀ ਦੇ ਵਿੱਚ ਸਾਨੂੰ ਇੰਨੀ ਸੋਝੀ ਦਿੱਤੀ ਇਹ ਬਾਣੀ ਅਸੀਂ ਕਿਹੜੇ ਜਨਮ 'ਚ ਪੜ੍ਹਨੀ ਹੈ ਤੋ ਇਹ ਤੇ ਮੈਂ ਅਰਜ਼ਾਂ ਕਰਦਾ ਸੀ ਕਿ ਨਾਮ ਜਿਹੜਾ ਇਹਦੀ ਮਹਾਨਤਾ ਨਾਮ ਜਪਤ ਕੋਟ ਸੂਰ ਉਜਾਰਾ ਪਾਤਸ਼ਾਹ ਕਹਿੰਦੇ ਹਨ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਜਿਸ ਕੇ ਦੀਏ ਰਹੇ ਅਘਾਏ ਬਹੁਰ ਨ ਤਿਸਨਾ ਲਾਗੇ ਆਏ ਮਾਰੇ ਰਾਖੈ ਏਕੋ ਆਪ ਮਾਨੁਖ ਕੈ ਕੁਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨ ਲਾਗੈ ਕੋਈ ਹੁਣੇ ਹੀ ਅਰਦਾਸ ਬੀਬੀ ਦੀ ਸਿਹਤ ਵਾਸਤੇ ਹੋਈ ਹੈ ਨਾਮ ਔਰ ਬਾਣੀ ਦਾ ਇੱਥੇ ਪਾਠ ਹੋਇਆ ਤੇ ਉਹ ਦਵਾਈ ਦੱਸਦੇ ਹਨ ਸਤਿਗੁਰੂ ਜੀ ਨਾਮ ਨਾਮ ਤੁਲ ਕੁਛ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਉਹ ਹੁਣ ਦੇਹ ਧਾਰੀ ਦੀ ਮੈਂ ਅਰਜ਼ ਕਰਦਾ ਸੀ ਦੇਹ ਧਾਰੀ ਗੁਰੂ ਸਾਨੂੰ ਸਾਹਮਣੇ ਬੈਠ ਕੇ ਅਸੀਂ ਉਹਨਾਂ ਦੀਆਂ ਵੀਡੀਓ ਫਿਲਮਾਂ ਲੈ ਆਉਨੇ ਹਾਂ ਟੇਪਾਂ ਲੈ ਆਉਨੇ ਹਾਂ ਉਹਨਾਂ ਨੂੰ ਸੁਣਦੇ ਹਾਂ ਉਹ ਘਸ ਜਾਂਦੀਆਂ ਹਨ ਫੇਰ ਉਹਨਾਂ ਨੂੰ ਭਰ ਲੈਨੇ ਹਨ ਪਰ ਸਾਡੇ ਹਿਰਦੇ 'ਚ ਨਹੀਂ ਉਹ ਰਚਦੀਆਂ ਅੰਦਰ ਨਹੀਂ ਜਾਂਦੀਆਂ ਅਸੀਂ ਕਹਿ ਨਹੀਂ ਕਿਸੇ ਨੂੰ ਸਕਦੇ ਕਿ ਤੁਸੀਂ ਦੇਹ ਧਾਰੀ ਨੂੰ ਨਹੀਂ ਮੰਨਦੇ ਜੇ ਉਹ ਸਾਨੂੰ ਕੁਐਸਚਨ ਕਰ ਦੇਣ ਕਿ ਤੁਹਾਡੇ ਸਤਿਗੁਰੂ ਜੀ ਕਿੰਨੇ ਵਜੇ ਉੱਠਣ ਦਾ ਹੁਕਮ ਕਰਦੇ ਆ ਕਿੰਨੀ ਬਾਣੀ ਪੜਨ ਦਾ ਹੁਕਮ ਕਰਦੇ ਆ ਕਿੰਨਾ ਭਜਨ ਕਰਨ ਦਾ ਹੁਕਮ ਕਰਦੇ ਹਨ ਤਾਂ ਫੇ ਸਾਡਾ ਵੀ ਸਿਫਰ ਹੋਏਗਾ ਇਹ ਕਹਿੰਦੇ ਹਨ ਸਾਈ ਅਲਖਾ ਪਾਰ ਭੋਰੀ ਮਨ ਵਸੇ ਕਲਯੁਗ ਜਿਹੜਾ ਹੈ ਉਹ ਕਹਿੰਦਾ ਮੈਂ ਜਪਣ ਨਹੀਂ ਦੇਣਾ ਉਹਦਾ ਵੀ ਪਹਿਰਾ ਗੁਰੂ ਨਾਨਕ ਦੇਵ ਕਹਿੰਦੇ ਹਨ ਕਹਿੰਦੇ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨੀਅਰ ਤਪਤ ਰਹੇ ਬਿਰਤੀ ਨੂੰ ਸਾਰੇ ਪਾਸਿਓਂ ਖਿੱਚ ਕੇ ਨਾਮ ਔਰ ਬਾਣੀਆਂ ਲਾਓ ਫੇ ਇਹਦਾ ਸਵਾਦ ਆ ਜਾਏਗਾ ਜਿਹੜੇ ਨਾਮ ਧਾਰੀ ਕਦੇ ਮਸਤਾਨੇ ਹੋ ਜਾਂਦੇ ਸੀ ਉਹ ਟਾਈਮ ਹੁਣ ਤੇ ਤੁਹਾਨੂੰ ਬਹੁਤਾ ਨਸੀਬ ਨਹੀਂ ਮੈਂ ਅੱਧਾ ਅੱਧਾ ਦੀਵਾਨ ਮਸਤਾਨਾ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਦੀ ਗੋਦ ਦੇ ਵਿੱਚ 8-8 10-10 ਮਸਤਾਨੇ ਦੇਖੇ ਇਕੱਠੇ ਢੇਰ ਲੱਗਿਓ ਕਿਸ ਕਰਕੇ ਉਹ ਇਸ ਬਾਣੀ ਨੂੰ ਮਨ ਲਾ ਕੇ ਹਰ ਕੀ ਭਗਤ ਕਰੋ ਮਨ ਲਾਏ ਭਗਤੀ ਕਰਦੇ ਹਾਂ ਮਨ ਬੰਛਤ ਫਲ ਨਹੀਂ ਮਿਲਦੇ ਉਹ ਵਿਚਲੀ ਚੀਜ਼ ਕਨੈਕਸ਼ਨ ਜੋੜਨ ਵਾਲੀ ਹਰ ਕੀ ਭਗਤ ਕਰੋ ਮਨ ਲਾਏ ਤੇ ਮਨ ਬੰਛਤ ਨਾਨਕ ਫਲ ਪਾਏ ਮਨ ਲਾ ਕੇ ਤਾਂ ਉਹ ਮਨ ਲਾ ਕੇ ਜਿਸ ਵੇਲੇ ਬਾਣੀ ਸੁਣਦੇ ਸੀ ਤਾਂ ਫੇਰ ਉਹ ਬੇਸੁੱਧ ਹੋ ਜਾਂਦੇ ਸੀ ਉਹ ਲੇਟਣ ਲੱਗ ਪੈਂਦੇ ਸਨ ਕਿਉਂ ਕਿ ਗੁਰੂ ਅਰਜਨ ਦੇਵ ਕਹਿੰਦੇ ਹਨ ਕਹਿੰਦੇ ਹੋਂ ਆਕਲ ਬਿਕਲ ਭਈ ਗੁਰ ਦੇਖੇ ਹੋਂ ਲੋਟ ਪੋਟ ਹੋਏ ਪਈਆ ਇਹ ਚੀਜ਼ ਅਕਲ ਵਾਲਿਆਂ ਦੀ ਨਹੀਂ ਅਕਲ ਵਾਲਿਆਂ ਦੀ ਇਹ ਚੀਜ਼ ਨਹੀਂ ਹੈ ਜਿਸ ਵੇਲੇ ਫੇ ਇਹ ਪ੍ਰੇਮ ਲੱਗਦਾ ਉਸ ਵੇਲੇ ਅਸੰਤਾਂ ਸੇਠ ਗੁਰਮੁਖ ਸਿੰਘ ਹੋਣਾ ਦੀ ਕੱਲ ਮੈਂ ਗੱਲ ਪੜ ਰਿਹਾ ਸੀ ਇਤਿਹਾਸ ਵਿੱਚ ਸੇਠ ਗੁਰਮੁਖ ਸਿੰਘ ਜੀ ਗੁਜਰਾਂ ਵਾਲੇ ਦੇ ਸੇਠਾਂ ਵਿੱਚੋਂ ਸਨ ਸਰਦਾਰ ਭਗਵਾਨ ਸਿੰਘ ਨਰੂਲਾ ਜਿਹੜਾ ਇਸ ਵੇਲੇ ਜਿਨ੍ਹਾਂ ਨੇ ਜਿਨ੍ਹਾਂ ਦੇ ਖਾਨਦਾਨ ਨੇ ਬੈਂਕੋਕ ਅੱਧਾ ਆਪਣੇ ਕਬਜ਼ੇ 'ਚ ਕੀਤਾ ਹੈ ਕਰੋੜਾਂ ਪਤੀ ਹਨ ਸਾਰੇ ਜਿੰਨੇ ਖਾਨਦਾਨ ਦੇ ਬੰਦੇ ਅਰਵਾਂ ਪਤੀ ਵੀ ਵਿੱਚ ਹੈ ਉਹ ਸੇਠ ਗੁਰਮੁਖ ਸਿੰਘ ਸਤਿਗੁਰੂ ਜੀ ਨੇ ਉਹਦਾ ਨਾਮ ਨੱਚਣ ਵਾਲਾ ਸੇਠ ਰੱਖਿਆ ਸੀ ਸ਼ਬਦ ਪੜਦੇ ਪੜਦੇ ਮੌਜ ਚ ਆ ਕੇ ਕਹਿਣਾ ਸੇਠ ਜੀ ਜਰਾ ਖਫੇ ਤੁਸੀਂ ਸੋਚੋ ਕਿ ਇੱਕ ਆਦਮੀ ਕਰੋੜਾਂ ਪਤੀ ਤੇ ਅਰਬਾਂ ਪਤੀ ਉਹ ਉੱਠ ਕੇ ਨਾ ਕੀਗਾ ਨਾਚ ਰੇ ਮਨ ਗੁਰ ਕੇ ਆਗੇ ਉਹ ਕੋਈ ਚੀਜ਼ ਹੀ ਹੋਏਗੀ ਨਾ ਮੈਂ ਉਹਨਾਂ ਦਾ ਦਰਸ਼ਨ ਚੰਗੀ ਤਰ੍ਹਾਂ ਮੰਡੀ ਕੀਤਾ ਹੈ ਕਿਉਂ ਸੀ ਉਹ ਭਜਨ ਕਰਦੇ ਸੀ ਭਜਨ ਕਰਦੇ ਕਰਦੇ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ ਸਿੱਖ ਭਜਨ ਦੱਸਦੇ ਸਾਰੇ ਬੈਂਕਾ ਤੇਲ ਲਗੋਟੀ ਲਾਈ ਹੋਈ ਹੈ ਕੋਈ ਕਸ਼ਹਿਰਾ ਨਹੀਂ ਪਾਇਆ ਤੇ ਸਿਰ ਦੇ ਉੱਤੇ ਇੱਕ ਫਟਕਾ ਜਿਹਾ ਬੰਨਿਆ ਆ ਛੋਟਾ ਜਿਹਾ ਤੇ ਗਾਲੋ ਸਲੂਕੀ ਜੀ ਪਾਈ ਹੋਈ ਭਜਨ ਪੁੱਛਦੇ ਸਾਰ ਬੋਲਾ ਹੋਣ ਲੱਗ ਪਿਆ ਲਬਾ ਲਬ ਲਬਾ ਲਬ ਲਬਾ ਲਬ ਲਬਾ ਲਬ ਐ ਨਕੋ ਨਕ ਭਰੀ ਉਹਨੂੰ ਚੀਜ਼ ਨੂੰ ਕਹਿੰਦੇ ਤੇ ਜਾ ਕੇ ਬਾਹਰ ਆਸਣ ਵਿਛਾ ਦਿਆ ਕਰੇ ਤਿੰਨ ਬੈਠੋ ਬਾਬਾ ਬਾਲਕ ਸਿੰਘ ਬੈਠੋ ਬਾਬਾ ਰਾਮ ਸਿੰਘ ਆਪਣੀ ਬੋਲੀ 'ਚ ਕਹਿ ਰਿਹਾ ਬੈਠੋ ਬਾਬਾ ਬੁੱਧ ਸਿੰਘ ਲੋਕ ਕਹਿਣ ਨਾ ਕਿਸੇ ਨੂੰ ਰਾਮ ਸਿੰਘ ਦਾ ਪਤਾ ਤੇ ਨਾ ਹੀ ਕਿਸੇ ਨੂੰ ਬੁੱਧ ਸਿੰਘ ਦਾ ਪਤਾ ਕਹਿੰਦੇ ਵੀ ਕਮਲਾ ਹੋ ਗਿਆ ਨਾ ਕਿ ਉਹ ਬਾਬੇ ਬਾਲਕ ਸਿੰਘ ਨੇ ਕੋਈ ਪਤਾ ਨਹੀਂ ਕੰਨ 'ਚ ਕੀ ਮੰਤਰ ਦਿੱਤਾ ਲੋਕ ਤੇ ਬਹੁਤੇ ਇਉਂ ਹੀ ਕਹਿਣ ਲੱਪੈ ਸੀ ਗੁਰੂ ਬਾਲਕ ਸਿੰਘ ਬਾਰੇ ਕਿ ਇੱਕ ਮਲਿਆਰ ਜਾਤ ਦੀ ਇੱਕ ਸਜਦਾਣੀ ਉਹ ਪੁਆਰ ਚਲੀ ਗਈ ਜਮਦੂਤ ਵੀ ਭੁਲੇਖਾ ਖਾ ਜਾਂਦੇ ਹਨ ਪੰਡਤ ਗੋਪਾਲ ਸਿੰਘ ਹੁਣੀ ਕਦੇ-ਕਦੇ ਕਹਿੰਦੇ ਕਹਿੰਦੇ ਭਈ ਕਈ ਵਾਰੀ ਕਹਿੰਦੇ ਮਹਾਰਾਜ ਵਿਸ਼ਨੂੰ ਭਗਵਾਨ ਵੀ ਭਲੇਖਾ ਖਾ ਜਾਂਦਾ ਇਹ ਕਿਸ ਤਰ੍ਹਾਂ ਕਹਿੰਦੇ ਭਈ ਜਿਹੜਾ ਅਜਾਮਲ ਸੀ ਉਹ ਤਾਂ ਅੰਤ ਸਮੇਂ ਆਪਣੇ ਪੁੱਤਰ ਨੂੰ ਨਾਰਾਇਣ ਨੂੰ ਕਹਿੰਦਾ ਪੁੱਤਰ ਹੇਤ ਨਾਰਾਇਣ ਕਹਿਓ ਤੇ ਜਮ ਕੰਕਰ ਮਾਰਦਾ ਉਹਨੇ ਝਟਪਟ ਕਾਲੀ ਦੇ ਨਾਲ ਆਪਣੇ ਬੰਦੇ ਭੇਜਤੇ ਵੀ ਉਹ ਤਾਂ ਰਾਮ ਦਾ ਉਹ ਤਾਂ ਮਹਾਰਾਜ ਦਾ ਭਗਤ ਹੈ ਜਮਗਣ ਮਾਰੇ ਹਰ ਜਣ ਭਾਈ ਗੁਰਦਾਸ ਕਹਿੰਦਾ ਜਮਗਣਾ ਨੂੰ ਮਾਰਿਆ ਮੁਕਾਬਲਾ ਕਹਿੰਦੇ ਜਮਗਣ ਮਾਰੇ ਹਰ ਜਣਾ ਗਿਆ ਸੁਰਗ ਜਮ ਡਾਂਡਣ ਠਾਇਆ ਨਾਮ ਦੀ ਕਿੰਨੀ ਮਹੱਤਤਾ ਹੈ ਤੋ ਇਹ ਚੀਜ਼ ਸਤਿਗੁਰੂ ਜੀ ਕਹਿੰਦੇ ਸਾਈਂ ਅਲਖ ਅਪਾਰ ਭੋਰੀ ਮਨ ਵਸੇ ਤੇ ਦੁਖ ਦਰਦ ਰੋਗ ਮਾਇ ਮੈਂਡਾ ਸਭ ਨਸੇ ਹਉ ਵੰਨਾ ਕੁਰਬਾਨ ਸਾਈਂ ਆਪਣੇ ਹੋਵੇ ਆਨੰਦ ਕਣਾ ਮਨ ਤਨਮ ਜਾਪਣੇ ਬਈ ਬਿੰਦ ਕਗਾਲ ਸੁਣੀ ਸਾਚੇ ਦਿਨ ਦੜੀ ਬਿੰਦ ਕਗਾਲ ਸੁਣੀ ਸਾਚੇ ਕਈਓ ਬਿਸਮ ਭਾਈ ਬਿਸਮ ਭਾਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਣ ਸਈਓ ਬਿੰਦਕ ਗਾਲ ਸੁਣੀ ਸਾਚੇ ਤਿਸ ਤਣੀ ਬਿੰਦ ਗਾਲ ਸੁਨੀ चे तिनि सुखी दुख पखि मणि सुखी हु सुख